ਦਇਆ ਦਾਨ ਦਇਆਲ ਤੂੰ ਕਰ ਕਰ ਦੇਖਣ ਹਾਰ ਦਇਆ ਕਰੇ ਪ੍ਰਭ ਮੇਲ ਲੈ ਖਿਨ ਮੈਂ ਢਾਏ ਉਸਾਰ ਦਇਆ ਦਾਨ ਦਇਆਲ ਤੂੰ ਦਇਆਲ ਤੂੰ ਦਇਆਲ ਤੂੰ ਦਇਆ ਹੈ ਦਾਨ ਦੇਣ ਵਾਲਾ ਦਇਆ ਦਾਨ ਦਿਆਲ ਤੂੰ ਕਰ ਕਰ ਦੇਖਣਾ ਕਰ ਕਰ ਕਰ ਕਰ ਵੇਖਣਾ ਇਸ ਚੀਜ਼ ਨੂੰ ਪੈਦਾ ਕਰਦਾ ਉਹਦੀ ਰੱਖ ਉਹਦੀ ਦੇਖਭਾਲ ਵੀ ਕਰਦਾ ਉਹਦੀ ਦੇਖਭਾਲ ਵੀ ਕਰਦਾ ਕਰ ਕਰ ਦੇਖਣ ਨਾਲ ਦਇਆ ਕਰੇ ਪ੍ਰਭ ਮੇਲ ਲੈ ਖਿੰਨ ਮਹਿ ਢਾਏ ਉਸਾਰ ਹਾਂ ਦਇਆ ਕਰੇ ਪ੍ਰਭ ਮੇਲ ਖਨ ਬਿਟਾਏ ਸਾਰ ਇਹ ਪ੍ਰਭ ਜੇ ਦਇਆ ਕਰੇ ਤਾਂ ਮੇਲ ਹੈ ਉਹ ਖਨ ਵਿੱਚ ਢਾ ਕੇ ਉਸਾਰ ਦਿੰਦੇ ਫਿਰ ਬਿਟਾਏ ਉਸਾਰ ਦਾਨਾ ਤੂੰ ਬੀਨਾ ਤੂੰ ਹੀ ਦਾਨਾ ਕੈ ਸਿਰਦਾਨ ਬਾਲਦ ਭੰਜਨ ਦੁੱਖ ਦਲਣ ਗੁਰਮੁਖ ਗਿਆਨ ਧਿਆਨ ਨਾਨਾ ਤੂੰ ਬਿਨਾ ਤੂੰ ਨਾਨਾ ਕੇ ਸਰਦਾਰ ਹਾਂਜੀ ਨਾਨਾ ਤੂੰ ਬਿਨਾ ਤੂੰ ਦਾਨਾ ਵੀ ਤੂੰ ਹੈ ਨਾਨ ਪ੍ਰਾਪਤ ਕਰਨ ਵਾਲਾ ਬੀਜਾ ਵੀ ਤੂੰ ਹੀ ਹੈ ਦਾਨਾ ਕੇ ਸਰਦਾਰ ਜਿਹੜੇ ਦਾਨ ਦੇ ਰਹੇ ਨੇ ਉਹਨਾਂ ਦੇ ਸਰਤੇ ਤੇ ਦਾਨ ਉਹਨਾਂ ਤੋਂ ਦੋਣ ਵਾਲਾ ਵੀ ਤੂੰ ਹੀ ਹੈ ਦਾਨ ਦਾ ਭਜਨ ਦੁਖ ਦਲਣ ਆ ਜਰਦਤਾ ਜਿਹੜੀ ਹੈਗੀ ਆ ਨਾ ਹਾਂਜੀ ਇਹ ਨੂੰ ਦਲਣ ਵਾਲਾ ਤੋੜਨ ਵਾਲਾ ਅੱਛਾ ਜੀ ਲੋਕ ਦੀ ਕਮੀ ਨੂੰ ਤੋੜਨ ਵਾਲਾ ਗਿਆਨ ਵਾਂਗ ਕਰਨ ਵਾਲਾ ਗੁਰਮੁਖੀ ਗਿਆਨ ਤੇ ਗੁਰਮੁਖਾਂ ਨੂੰ ਗਿਆਨ ਨਾਲ ਧਿਆਨ ਦੇਣ ਵਾਲਾ ਠੀਕ ਹੈ ਜੀ